ਕਿਉਂਕਿ ਜਿੰਨੀ ਮੈਲ ਅੰਦਰ ਮਨੁੱਖ ਦੇ ਜੰਮੀ ਹੋਈ ਹੈ ਜਨਮਾਂ ਜਨਮਾਤਰਾਂ ਦੀ ਇਹ ਸਤਗੁਰਾਂ ਦਾ ਉਪਦੇਸ਼ ਇਹ ਸਤਗੁਰਾਂ ਦੇ ਉਪਦੇਸ਼ ਦਾ ਅਸਰ ਨਹੀਂ ਹੋਣ ਦਿੰਦੀ ਸਤਗੁਰੂ ਕਹਿੰਦੇ ਨੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਇਆ ਸਿਆ ਮੈਂ ਇੱਕ ਗੁਰਸਿੱਖ ਦਾ ਆਪ ਦੇ ਸਾਹਮਣੇ ਜ਼ਿਕਰ ਕਰਾਂ ਜਿਹਦਾ ਗੁਰੂ ਦਰਸ਼ਨ ਕਰਕੇ ਤੇ ਮਨ ਨਿਰਮਲ ਹੋਇਆ ਗੁਰੂ ਤੇਗ ਬਹਾਦਰ ਜੀ ਦਾ ਸਮਾਂ ਹੈ ਤੇ ਜਿਸ ਵੇਲੇ ਆਨੰਦਪੁਰ ਸਾਹਿਬ ਦੀ ਰਚਨਾ ਹੋਈ ਗੁਰੂ ਤੇਗ ਬਹਾਦਰ ਜੀ ਨੇ ਇਹ ਨਗਰ ਵਸਾਇਆ ਸਿੱਖ ਸੰਗਤਾਂ ਨੂੰ ਪਤਾ ਲੱਗ ਗਿਆ ਕਿ ਗੁਰੂ ਤੇਗ ਬਹਾਦਰ ਜੀ ਪੂਰਬ ਦੇ ਇਲਾਕੇ ਵਿੱਚੋਂ ਪੰਜਾਬ ਦੀ ਧਰਤੀ ਵਿੱਚ ਆਏ ਨੇ ਤੇ ਉਹਨਾਂ ਨੇ ਇੱਕ ਨਗਰ ਨਵਾਂ ਨਗਰ ਵਸਾਇਆ ਸੰਗਤਾਂ ਨੇ ਗੁਰੂ ਦਰਸ਼ਨ ਵਾਸਤੇ ਵਹੀਰਾ ਪਾ ਦਿੱਤੀਆਂ ਤਾਂਤਾ ਵੱਜ ਗਿਆ ਗੁਰੂ ਦਰਸ਼ਨਾ ਵਾਸਤੇ ਅਨੰਦਪੁਰ ਸਾਹਿਬ ਵਿੱਚ ਰੌਣਕਾਂ ਲੱਗ ਗਈਆਂ ਤੇ ਸਿਆਲਕੋਟ ਤੋਂ ਜਿਹੜੀ ਲੈਂਡ ਜਾਂਦੀ ਸੀ ਵਜ਼ੀਰਾਬਾਦ ਨੂੰ ਇਹਦੇ ਉੱਤੇ ਇੱਕ ਸਟੇਸ਼ਨ ਸੀ ਸੋਧਰਾ ਕੋਪਰਾ ਉੱਥੋਂ ਦੀ ਸੰਗਤ ਆਈ ਗੁਰੂ ਤੇਗ ਬਹਾਦਰ ਦੇ ਦਰਸ਼ਨ ਕਰਨ ਵਾਸਤੇ ਨਾਲ ਇੱਕ ਬੱਚਾ ਆਇਆ ਜਿਸ ਵੇਲੇ ਆਣ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਗੁਰੂ ਸਤਿਗੁਰਾਂ ਦਾ ਦਰਸ਼ਨ ਹੀ ਇੱਕ ਐਸਾ ਹੈ ਕਿ ਮਨੁੱਖ ਨੂੰ ਮੋਹਿਤ ਕਰਕੇ ਰੱਖ ਦਿੰਦਾ ਹੈ ਇਹਦੇ ਚਾਰ ਕਿ ਦਿਨ ਰਹੇ ਸੇਵਾ ਕੀਤੀ ਦਰਸ਼ਨ ਕੀਤਾ ਕਥਾ ਕੀਰਤਨ ਸਰਵਣ ਕੀਤਾ ਤੇ ਚੌਥੇ ਦਿਨ ਚਾਲੇ ਪਾ ਦਿੱਤੇ ਇਹਨਾਂ ਦੇ ਵਿੱਚ ਇੱਕ ਬੱਚਾ ਇਹ ਆਖਣ ਲੱਗਾ ਮੈਂ ਘਰ ਨਹੀਂ ਜਾਣਾ ਇਹਦੇ ਮਾਤਾ ਪਿਤਾ ਨੇ ਆਖਿਆ ਭਈ ਘਰ ਜਾਣਾ ਚਾਹੀਦਾ ਤੂੰ ਇੱਥੇ ਕੀ ਕਰਨਾ ਤੂੰ ਬੱਚਾ ਹੈ ਜੇ ਉਹਨਾਂ ਆਖਿਆ ਮੈਂ ਭਾਵੇਂ ਬੱਚਾ ਆ ਕਿਸ ਤਰ੍ਹਾਂ ਮੈਂ ਹੁਣ ਗੁਰੂ ਚਰਨਾਂ ਵਿੱਚ ਹੀ ਅੱਜ ਤੋਂ ਰਾਂਗਾ ਗੁਰੂ ਦਰਸ਼ਨ ਨੇ ਬੱਚੇ ਦੇ ਹਿਰਦੇ ਉੱਤੇ ਬਹੁਤਾ ਅਸਰ ਕੀਤਾ ਕਿਉਂਕਿ ਬਚਪਨ ਇੱਕ ਐਸਾ ਹੈ ਮਨੁੱਖ ਦੇ ਕੋਲ ਐਸੀ ਅਵਸਥਾ ਹੈ ਕਿ ਜਿਸ ਦੇ ਵਿੱਚ ਇਹ ਈਸ਼ਵਰ ਦੇ ਨੇੜੇ ਹੋ ਸਕਦਾ ਬਚਪਨ ਵਿੱਚ ਇਹਦੇ ਵਿੱਚ ਭੋਲਾਪਣ ਮਾਸੂਮਤਾ ਕੋਮਲਤਾ ਨਿਰਛਲ ਹੁੰਦਾ ਬੱਚਾ ਹੰਕਾਰ ਨਹੀਂ ਹਉਮੈ ਨਹੀਂ ਤ੍ਰਿਸ਼ਨਾ ਨਹੀਂ ਇਹ ਤਾਂ ਇਹਨਾਂ ਬਿਮਾਰੀਆਂ ਤੋਂ ਉੱਚਾ ਹੁੰਦਾ ਬਚਪਨ ਬਚਪਨ ਵਿੱਚ ਗੁਰੂ ਦਰਸ਼ਨ ਦਾ ਅਸਰ ਬਹੁਤਾ ਹੋਇਆ ਤੇ ਇਹ ਇਹਨਾਂ ਨੇ ਗੁਰੂ ਤੇਗ ਬਹਾਦਰ ਦੇ ਚਰਨਾਂ 'ਚ ਬੇਨਤੀ ਕੀਤੀ ਪਾਤਸ਼ਾਹ ਬੱਚਾ ਨਾਲ ਜਾਂਦਾ ਨਹੀਂ ਗੱਲ ਕੀ ਏ ਉਹਨਾਂ ਆਖਿਆ ਜੀ ਮੈਂ ਕਿਰਪਾ ਕਰੋ ਮੈਨੂੰ ਇੱਥੇ ਰੱਖ ਲਓ ਸੱਚੇ ਪਾਤਸ਼ਾਹ ਤੇ ਮੇਰਾ ਜੀ ਕਰਦਾ ਮੈਂ ਤੁਹਾਡੇ ਚਰਨਾਂ ਵਿੱਚ ਹੀ ਰਵਾਂ ਮੈਂ ਤੁਹਾਡੀ ਸੇਵਾ ਕਰਦਾ ਰਵਾਂ ਸਤਗੁਰੂ ਆਖਿਆ ਭਈ ਗੁਰਮਖੋ ਜਾਓ ਤੁਸੀਂ ਇਹ ਵੀ ਤੇ ਸਾਧ ਸੰਗਤ ਦਾ ਹੀ ਘਰ ਆ ਨਾ ਰਹਿਣ ਦਿਓ ਇੱਥੇ ਹੀ ਇਹਨੂੰ ਉਹ ਚਲੇ ਗਏ ਇਹਨ ਪੁੱਛਿਆ ਜੀ ਮੈਨੂੰ ਸੇਵਾ ਦੱਸੋ ਸਤਗੁਰੂ ਆਖਿਆ ਲੰਗਰ ਦਾ ਪਾਣੀ ਢੋਇਆ ਕਰ ਲੰਗਰ ਦੇ ਪਾਣੀ ਲਿਆਉਣ ਦੀ ਸੇਵਾ ਲਾ ਦਿੱਤੀ ਇਹਦਾ ਹੀ ਨਾਮ ਇਤਿਹਾਸ ਵਿੱਚ ਕਨਈਆ ਹੈ ਗੁਰੂ ਤੇਗ ਬਹਾਦਰ ਦੇ ਸਮੇਂ ਵਿੱਚ ਇਹ ਲੰਗਰ ਦੀ ਸੇਵਾ ਕਰਦਾ ਰਿਹਾ ਜਿਸ ਵੇਲੇ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋ ਗਏ ਅੱਗੋਂ ਸਮਾਂ ਬਦਲਿਆ ਜੰਗ ਤੇ ਲੜਾਈਆਂ ਹੋਣੀਆਂ ਸ਼ੁਰੂ ਹੋਈਆਂ ਤੇ ਲੜਾਈਆਂ ਵਿੱਚ ਵੀ ਜਾ ਕੇ ਪਾਣੀ ਪਿਲਾਉਂਦਾ ਸੀ ਸੇਵਾ ਕਰਦਿਆਂ ਕਰਦਿਆਂ ਮਨ ਐਸਾ ਨਿਰਮਲ ਹੋਇਆ ਕਿ ਮਨ ਦੀ ਮੈਲ ਸਾਰੀ ਲੈ ਗਈ ਤੇ ਗੁਰੂ ਦੇ ਦਰਸ਼ਨ ਗੁਰੂ ਕੇ ਦਰਸ਼ਨ ਕਰਦਾ ਹੀ ਸੀ ਐਸਾ ਅਸਰ ਹੋਇਆ ਇਹ ਬ੍ਰਹਮ ਬਿਰਤੀ ਹੋ ਗਈ ਇਹਨੂੰ ਸੱਜਣ ਤੇ ਦੁਸ਼ਮਣ ਦਾ ਚੇਤਾ ਭੁੱਲ ਗਿਆ ਇਹ ਪਹਿਚਾਨ ਭੁੱਲ ਗਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕ ਵਾਰੀ ਆਏ ਕੁਰਖੇਤਰ ਇਹ ਕੋਈ 1700 ਤੇ ਕੋਈ 58 ਦੇ ਲਗਭਗ ਦੀ ਗੱਲ ਹੈ ਕੁਰਖੇਤਰ ਆਏ ਕੁਰਖੇਤਰ ਤੋਂ ਵਾਪਸ ਜਾਂਦੇ ਪਏ ਸਣ ਇੱਥੇ ਧਰਮ ਪ੍ਰਚਾਰ ਵਾਸਤੇ ਆਏ ਸੂਰਜ ਗ੍ਰਹਿਣ ਦੇ ਮੇਲੇ ਤੇ ਵਾਪਸ ਗਏ ਤੇ ਰਾਤ ਰਹਿਣਾ ਸੀ ਚਮਕੌਰ ਸਾਹਿਬ ਇੱਥੇ ਖਲੋਤੇ ਰਾਤ ਕੱਟਣੀ ਸੀ ਰਾਤ ਰਹੇ ਇੱਥੇ ਤੇ ਦਿਨ ਚੜਦੇ ਨੂੰ ਇੱਥੇ ਚਾਰ ਚਫੇਰੇ ਫੌਜਾਂ ਦਾ ਘੇਰਾ ਪੈ ਗਿਆ ਔਰੰਗਜ਼ੇਬ ਦੇ ਦੋ ਜਰਨੈਲ ਸਨ ਸਯਾਦ ਬੇਗ ਤੇ ਅਲਫ ਖਾਨ ਇਹ ਲਾਹੌਰ ਤੋਂ ਦਿੱਲੀ ਆ ਰਹੇ ਸਨ ਪਹਾੜੀ ਰਾਜਿਆਂ ਨੇ ਇਹਨਾਂ ਅੱਗੇ ਜਾ ਕੇ ਬੇਨਤੀ ਫਰਿਆਦ ਕੀਤੀ ਭਈ ਤੁਸੀਂ ਦਿੱਲੀ ਨੂੰ ਜਾਣਾ ਰਸਤੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਲੈ ਲਿਓ ਨਿਤ ਦਾ ਟੈਂਟਾ ਮੁੱਕ ਜਾਏਗਾ ਰੋਜ਼ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ ਇੱਥੇ ਉਹਨਾਂ ਨੇ ਆਖਿਆ ਲੜਾਈ ਦਾ ਖਰਚਾ ਕੌਣ ਦੇਗਾ ਪਹਾੜੀ ਰਾਜਿਆਂ ਨੇ ਲੜਾਈ ਦਾ ਖਰਚਾ ਆਪਣੇ ਜੁਮੇ ਲੈ ਲਿਆ ਉਹਨਾਂ ਨੇ ਖੇੜਾ ਪਾ ਲਿਆ ਦਿਨ ਚੜਿਆ ਤੇ ਚਾਰ ਚਫੇਰੇ ਫੌਜਾਂ ਸਤਗੁਰਾਂ ਕੋਲ 500 ਸੂਰਮਾ ਸੀ ਸਾਰਾ ਹੀ ਜਿਸ ਵੇਲੇ ਲੜਾਈ ਹੋਈ ਤੇ ਇਸ ਲੜਾਈ ਦੇ ਵਿੱਚ ਸਯਾਦ ਬੇਗ ਘਾਇਲ ਹੋ ਗਿਆ ਡਿੱਗ ਪਿਆ ਅਲਫ ਖਾਨ ਨਸ ਗਿਆ ਬਾਕੀ ਫੌਜਾਂ ਫਰਾਰ ਹੋ ਗਈਆਂ ਤੇ ਸਤਗੁਰਾਂ ਦੀ ਫਤਿਹ ਹੋ ਗਈ ਰਲ ਭੂਮੀ ਦੇ ਵਿੱਚ ਭਾਈ ਕਨਈਆ ਪਾਣੀ ਪਿਲਾਉਂਦਾ ਫਿਰਦਾ ਸੀ ਮਸ਼ਕ ਦੇ ਨਾਲ ਤੇ ਸਯਾਦ ਬੇਗ ਦੇ ਮੂੰਹੋਂ ਨਿਕਲਿਆ ਹਾਏ ਪਾਣੀ ਅਗਾ ਵਧਿਆ ਭਾਈ ਕਨਈਏ ਨੇ ਮਸ਼ਕ ਵਿੱਚੋਂ ਪਾਣੀ ਮਾਰੀ ਧਾਰ ਮੂੰਹ ਦੇ ਉੱਤੇ ਪਈ ਇੱਕ ਤੇ ਅੱਖਾਂ ਵਿੱਚੋਂ ਖੂਨ ਨਿਕਲ ਗਿਆ ਤੇ ਮੂੰਹ ਵਿੱਚ ਪਾਣੀ ਪੈ ਗਿਆ ਤੇ ਇਹਨੂੰ ਹੋਸ਼ ਆਈ ਇਹਨਾਂ ਆਖਿਆ ਤੂੰ ਕੌਣ ਹੈ ਮੈਨੂੰ ਪਾਣੀ ਪਿਲਾਉਣ ਵਾਲਾ ਉਹ ਆਂਦਾ ਮੈਂ ਗੁਰੂ ਕਾ ਸਿੱਖ ਆਂਦਾ ਬਿਲਕੁਲ ਨਹੀਂ ਹੋ ਸਕਦਾ ਗੁਰੂ ਕਾ ਸਿੱਖ ਜਿਹੜਾ ਆਪਣੇ ਦੁਸ਼ਮਣ ਨੂੰ ਰਣ ਭੂਮੀ ਵਿੱਚ ਇਸ ਤਰ੍ਹਾਂ ਤਬਾਹ ਕਰ ਦਿੰਦਾ ਘਾਇਲ ਕਰ ਦਿੰਦਾ ਉਹ ਪਾਣੀ ਨਹੀਂ ਪਿਲਾ ਸਕਦਾ ਮੈਂ ਨਹੀਂ ਮੰਨਦਾ ਇਸ ਗੱਲ ਨੂੰ ਉਹ ਤੂੰ ਕੋਈ ਫਰਿਸ਼ਤਾ ਜਾਪਦਾ ਹੁੰਦਾ ਨਹੀਂ ਨਹੀਂ ਮੈਂ ਕੋਈ ਫਰਿਸ਼ਤਾ ਨਹੀਂ ਹਾਂ ਮੈਂ ਤੇ ਇੱਕ ਸੇਵਕ ਗੁਰੂ ਦਾ ਸੇਵਕ ਹਾਂ ਮੈਂ ਇਸ ਤਰ੍ਹਾਂ ਵੇਖਿਆ ਸਿੱਖਾਂ ਨੇ ਤੇਰੇ ਨਾਲ ਸ਼ਿਕਾਇਤ ਕਰ ਦਿੱਤੀ ਕਲਗੀਧਰ ਪਾਤਸ਼ਾਹ ਗਏ ਸੱਚੇ ਪਾਤਸ਼ਾਹ ਜਿਹੜਾ ਉਤੋਂ ਉਤੋਂ ਸਿੱਖ ਤੁਹਾਡਾ ਤਨੋ ਮਨੋ ਜੋ ਬਣਿਆ ਹੋਇਆ ਵਿੱਚੋਂ ਹੈ ਜੇ ਪੱਕਾ ਵੈਰੀ ਤਾਣ ਕੇ ਛਾਤੀ ਤਣਿਆ ਹੋਇਆ ਜਿਹੜੇ ਦੁਸ਼ਮਣ ਵੈਰੀ ਤਾਂ ਹੀ ਅਸੀਂ ਆ ਮਾਰ ਮੁਕਾਣਾ ਚਾਹੁੰਦੇ ਜਿਸ ਨੂੰ ਮਾਰ ਕੇ ਆਪਣੀ ਇੱਜ਼ਤ ਨਾਲੇ ਧਰਮ ਬਚਾਣਾ ਚਾਹੁੰਦੇ ਉਹਨਾਂ ਦੇ ਨਾਲ ਸਿੱਖ ਤੁਹਾਡਾ ਇੰਨਾ ਪਿਆਰ ਵਧਾਈ ਜਾਂਦਾ ਹੈ ਤੇ ਵੇਖ ਵੇਖ ਕੇ ਹੋਏ ਫੱਟੜ ਤੇ ਮੂੰਹ ਵਿੱਚ ਪਾਣੀ ਪਾਈ ਜਾਂਦਾ ਸਾਨੂੰ ਤਾਂ ਇਹ ਭੈੜਾ ਲੱਗਾ ਇਹੋ ਜਿਹਾ ਰਵਈਆ ਉਹਦਾ ਨਹੀਂ ਇਤਬਾਰ ਤੇ ਸੱਦ ਕੇ ਪੁੱਛ ਲਓ ਨਾ ਜੇ ਭਾਈ ਕਨਈਆ ਉਹਦਾ ਇਹਨੂੰ ਪੁੱਛੋ ਪਈਏ ਕੀ ਕਰਦਾ ਦੁਸ਼ਮਣ ਨੂੰ ਪਾਣੀ ਪਿਲਾ ਕੇ ਫਿਰ ਸਾਡੇ ਸਾਹਮਣੇ ਖੜਾ ਕਰ ਦਿੰਦਾ ਸਤਗੁਰਾਂ ਨੇ ਸੋਚਿਆ ਵੀ ਜੇ ਇਸ ਤਰ੍ਹਾਂ ਕਰਦਾ ਤੇ ਠੀਕ ਨਹੀਂ ਸਤਗੁਰਾਂ ਨੇ ਭਾਈ ਕਨਈਏ ਨੂੰ ਬੁਲਾਇਆ ਕਨਈਆ ਸੁਣਿਆ ਤੂੰ ਵੈਰੀ ਤੇ ਦੁਸ਼ਮਣਾਂ ਨੂੰ ਪਾਣੀ ਪਿਲਾ ਕੇ ਫੇਰ ਖੜੀਆਂ ਕਰ ਦੇਣਾ ਇਹ ਕਿਉਂ ਕਰਨਾ ਤੂੰ ਇਹ ਕੀ ਕਰਦਾ ਪਿਆ ਕਹਿੰਦੇ ਨੇ ਬਾਜਾਂ ਵਾਲੇ ਸਤਗੁਰ ਨੇ ਜਾਂ ਸਿੰਘਾਂ ਦੀ ਇਹ ਸੁਣੀ ਕਹਾਣੀ ਭਾਈ ਕਨਈਆ ਵੈਰੀ ਤਾਂ ਹੀ ਹੱਥੀ ਪਿਆ ਪਿਲਾਉਂਦਾ ਪਾਣੀ ਗੁੱਸੇ ਦੇ ਵਿੱਚ ਸਤਗੁਰੂ ਆ ਕੇ ਉਹਨੂੰ ਆਪਣੇ ਕੋਲ ਬੁਲਾਇਆ ਤੇ ਸਾਹਮਣੇ ਕਰਕੇ ਪੁੱਛਣ ਲੱਗੇ ਇਹ ਕੀ ਤੂੰ ਪਖੰਡ ਰਚਾਇਆ ਸੁਣਿਆ ਇਹ ਬੇਹੋਸ਼ ਤੇ ਫੱਟੜ ਵੈਰੀ ਤਾਂ ਹੀ ਛਾਤੀ ਲਾ ਕੇ ਦੇਨਾ ਹੀ ਤੂੰ ਪਿਆਰ ਦਿਲਾਸੇ ਮੂੰਹ ਉਹਦੇ ਵਿੱਚ ਪਾਣੀ ਪਾ ਕੇ ਦਿਲ ਦਾ ਭੇਤ ਤੂੰ ਸੱਚਾ ਸੱਚਾ ਖੋਲ ਕੇ ਅੱਜ ਸੁਣਾ ਦੇ ਸਾਰਾ ਆਪਣੇ ਮੂੰਹ ਉਹ ਸੱਚ ਝੂਠ ਦਾ ਕਰ ਦੇਖਾ ਖਾ ਤੂੰ ਆਪ ਨਤਾਰਾ ਜਿਸ ਵੇਲੇ ਸਤਗੁਰਾਂ ਨੇ ਥੋੜੀ ਜੀ ਡਾਟ ਲਾ ਦਿੱਤੀ ਤੇ ਹੱਥ ਜੋੜ ਕੇ ਖਲੋਤਾ ਹੋਇਆ ਕਹਿੰਦਾ ਹੱਥ ਜੋੜ ਕੇ ਭਾਈ ਕਨਈਏ ਪਹਿਲੋ ਚਰਨੀ ਸੀਸ ਨਵਾਇਆ ਹੰਝੂ ਹਾਰ ਪਰੋ ਕੇ ਉਸਨੇ ਸਤਗੁਰ ਜੀ ਨੂੰ ਭੇਟ ਚੜਾਇਆ ਕੰਬਦੇ ਕੰਬਦੇ ਬੁੱਲਾਂ ਵਿੱਚੋਂ ਕਹਿਣ ਲੱਗਾ ਹੈ ਮੇਰੇ ਸੁਆਮੀ ਘਟ ਦੀ ਹੋ ਜਾਣਣ ਵਾਲੇ ਸਤਗੁਰ ਮੇਰੇ ਅੰਤਰ ਜਾਮੀ ਇਹ ਹੈ ਠੀਕ ਕਿ ਜੰਗ ਦੇ ਅੰਦਰ ਪਾਣੀ ਰੋਜ਼ ਪਿਲਾਉਂਦਾ ਹਾਂ ਮੈਂ ਹਰ ਫੱਟੜ ਦੇ ਮੂੰਹ ਦੇ ਅੰਦਰ ਹੱਥੀ ਪਾਣੀ ਪਾਉਂਦਾ ਹਾਂ ਮੈਂ ਪਰ ਕੌਣ ਹੈ ਸੱਜਣ ਕੌਣ ਹੈ ਵੈਰੀ ਇਸ ਦੀ ਕੋਈ ਪਹਿਚਾਣ ਨਹੀਂ ਮੈਨੂੰ ਕਿਹੜਾ ਫੁੱਲ ਤੇ ਕਿਹੜਾ ਇਕੰਡਾ ਦਾਤਾ ਇੰਨਾ ਗਿਆਨ ਨਹੀਂ ਮੈਨੂੰ ਸੱਚੇ ਪਾਤਸ਼ਾਹ ਮੈਨੂੰ ਵੈਰੀ ਤੇ ਸੱਜਣ ਦੀ ਪਹਿਚਾਣ ਨਹੀਂ ਰਹੀ ਹੁਣ ਤੇ ਮੈਂ ਜਿੱਧਰ ਦੇਖਦਾ ਹਾਂ ਨਾ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਨੇ ਸਾਰੇ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਤੇ ਕੌਣ ਨੇ ਮੰਦੇ ਇਦਾਂ ਹੀ ਹਰ ਜ਼ਰਰੇ ਵਿੱਚੋਂ ਤੇਰਾ ਦਰਸ਼ਨ ਕਰ ਲੈਂਦਾ ਹਾਂ ਤੇਰਾ ਦਰਸ਼ਨ ਕਰਕੇ ਤੇਰੇ ਚਰਨਾਂ ਤੇ ਸਿਰ ਧਰ ਲੈਂਦਾ ਹਾਂ ਫੁੱਲਾ ਤੇਰੇ ਬਾਝੋਂ ਦੁਨੀਆ ਅੰਦਰ ਮੈਨੂੰ ਘੁੱਪ ਹਨੇਰਾ ਦਿਸੇ ਤੇ ਜਿਹੜੇ ਬੁੱਕ 'ਚ ਪਾਣੀ ਪਾਣਾ ਬੋਕਿਓ ਮੈਨੂੰ ਤੇਰਾ ਹੀ ਦਿਸੇ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਆਪਣੇ ਉਪਦੇਸ਼ ਵਿੱਚ ਇੱਕ ਥਾਂ ਦੱਸਿਆ ਹੋਇਆ ਕਿ ਕਨਈਏ ਨੇ ਜਵਾਬ ਦਿੱਤਾ ਕਿ ਤੈਨੂੰ ਪਿਆ ਪਿਲਾਵਾਂ ਪਾਣੀ ਤੂੰ ਦਿਸਦਾ ਸਭ ਥਾਵਾਂ ਤੇ ਤੂੰ ਤੇ ਹਰ ਥਾਂ ਤੇ ਦਿਸ ਰਿਹਾ ਮੈਨੂੰ ਸੱਜਣ ਤੇ ਜਿਹੜਾ ਦੁਸ਼ਮਣ ਦੀ ਪਹਿਚਾਣ ਨਹੀਂ ਰਹੀ ਸੱਚੇ ਪਾਤਸ਼ਾਹ ਹੁਣ ਤੇ ਤੇਰਾ ਹੀ ਰੂਪ ਸਾਰੇ ਨਜ਼ਰ ਆ ਰਿਹਾ ਮੈਂ ਜਿੱਧਰ ਦੇਖਦਾ ਹਾਂ ਤੇਰੀ ਹੀ ਸੂਰਤ ਨਜ਼ਰ ਆਉਂਦੀ ਹੈ ਤੇਰਾ ਹੀ ਦਰਸ਼ਨ ਹੁੰਦਾ ਦੂਜਾ ਦਿਸਦਾ ਹੀ ਕੋਈ ਨਹੀਂ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਬੜਾਈ ਇੱਥੇ ਪਹੁੰਚ ਗਏ ਭਾਈ ਕਲਈਆ ਇੱਥੇ ਪਹੁੰਚ ਗਏ ਤੇ ਕਹਿੰਦਾ ਫੁੱਲਾਂ ਪੱਤੀਆਂ ਕੰਡਿਆਂ ਅੰਦਰ ਤੇਰਾ ਹੀ ਨੂਰ ਸਮਾਇਆ ਹੋਇਆ ਮੈਂ ਤੇ ਜਾਣਾ ਤੂੰ ਹੀ ਮੈਨੂੰ ਵਿੱਚ ਭਲੇਖੇ ਪਾਇਆ ਹੋਇਆ ਫਿਰ ਵੀ ਜੋ ਕੁਛ ਹੁਕਮ ਹੈ ਤੇਰਾ ਮੰਨਣ ਨੂੰ ਸਭ ਤਿਆਰ ਹਾਂ ਦਾਤਾ ਤੇਰੇ ਦਰ ਦਾ ਕੂਕਰ ਹਾਂ ਮੈਂ ਹਰਦਮ ਸੇਵਾਦਾਰ ਹਾਂ ਦਾਤਾ ਜਿਸ ਵੇਲੇ ਐਸੀਆਂ ਗੱਲਾਂ ਕੀਤੀਆਂ ਭਾਈ ਕਨਈਏ ਨੇ ਤੇ ਕਲਗੀਧਰ ਪਾਤਸ਼ਾਹ ਸੁਣਦੇ ਸੁਣਦੇ ਮਸਤ ਹੋ ਗਏ ਕਹਿੰਦੇ ਨੇ ਸਤਗੁਰ ਜੀ ਨੇ ਸੁਣੀਆਂ ਗੱਲਾਂ ਸਿੱਖ ਨੂੰ ਛਾਤੀ ਨਾਲ ਲਗਾਇਆ ਤੇ ਸੇਵਾ ਵੇਖ ਦਿਆਲੂ ਸਤਗੁਰ ਮੁਖੋਂ ਏਦਾਂ ਬਚਨ ਸੁਣਾਇਆ ਇੰਨੇ ਕਿ ਬਚਨ ਜਿਸ ਵੇਲੇ ਭਾਈ ਕਨਈਏ ਨੇ ਮਸਤੀ ਵਿੱਚ ਆਣ ਕੇ ਕੀਤੇ ਚੁਗਲੀ ਨਿੰਦਿਆ ਤੋਂ ਰਹਿਤ ਹੋ ਕੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਗਾ ਅੱਗੇ ਵੱਧ ਕੇ ਭਾਈ ਕਨਈਏ ਨੂੰ ਜੱਫੀ ਦੇ ਵਿੱਚ ਲੈ ਲਿਆ ਤੇ ਆਖਣ ਲੱਗੇ ਇਹ ਗੱਲ ਦੱਸ ਕਹਿੰਦੇ ਨੇ ਮੈਂ ਬਲਹਾਰੇ ਸਿੱਖਾ ਤੇਥੋਂ ਜੋ ਤੂੰ ਕਾਰ ਕਮਾਈ ਜਾਣਾ ਇੱਥੇ ਉੱਥੇ ਦੋਹੀ ਜਹਾਨੀ ਜੀਵਨ ਸਫਲ ਬਣਾਈ ਜਾਣਾ ਮੈਂ ਕਹਿੰਦਾ ਸਿੱਖ ਗੁਰੂ ਤੋਂ ਬਲਹਾਰੇ ਜਾਂਦਾ ਪਰ ਇੱਥੇ ਗੁਰੂ ਸਿੱਖ ਤੋਂ ਬਲਹਾਰੇ ਜਾ ਰਿਹਾ